गेणो रत्न रे जेड़ा दुर्गा करियो बना होड़मियो हिने दुर्गा देवल भरियो गज मोती डारो शयरो बनियो चलो ईजो डुगलो डुगलो आचरियो छिलरी है davet illeriye la गवे रठड़ना गुणी नहीं आदि जया बोल रे रठड़ना मंगल भाया Çavale çıktı çavarani pavarani çavaliyo iza. Duglo hazır sileri et. ਲੇ ਰਾਜਾ ਲੈਉ ਆਪਣੇ ਬਨਾ ਮਨ ਬੰਦਾ ਵੇ ਮਨ ਕਿਰੜਿਆ ਲੋਗ ਰੇ ਦਾ திருகாடி தூக்கம் பந்தாவ மன பந்தாவ தலமோரி தேவா திருகா கேவல பந்தவும் இந்துவா உருதிலே பந்தவும் பந்தவும் தலையாராலி வேணும் ਪਗੜੀ ਉਹ ਪਗਸਾੜਾ ਤੁਰਗਾ ਦੱਦਰ ਮੋਰੀ ਕੂੜੋ ਨੀਆ ਛਤਰੀ ਕੂੜੋ ਤੂੰ ਕਣੀਆ ਵਾਲੋ ਵਾਵੀ ਦੀ ਦੋਨੀ ਬਾਦੂ ਮੁਕਤਲੀ ਸਾ ਦੀਵਾਇਆ ਹੋ ਸਾਰਾ ਕਰ ਦੋ ਗਰੀਬਣੀ ਉਪਰੇ ਮੋਟੀ ਕਿਰਪਾਈ ਆਲੋ ਗਰੀਬਣੀ ਰੇ ਗਰੀਆ ਦਰਿਆ ਗਏ पाल दिल्ली भी दुर्गाली ने बसनों रे दुर्गाली கோடம் சந்தி குடி ஆலோ மர பரிய தரியக பனியோ ஜவரே ஜலோ வயா એકાદશી રાઈ ગયા છે મારા એક કાસણી એ કાસણી કોલુલા માથા દસોં દે રહી માતા தர பத்தவனி கோடம் சந்தி குடிரியே இந்துவா உருதுரே பண்டிகி காயடு மலர ಲಿಲ್ಲರಿ ಗೋಡೋ ಲೆಗೋ ನೀರುಣೆ ತರ ಇಪ್ಪಿ ಗಂಗಾ ಹದಲ ಗೋಡೋ ಲೆಗೋ ರೇ ವಾವಿಸಿಯ ಮೇಡಿರೋ ಗೊಗ್ಗೆರೆ घोड़ी लेगा ठाकर बूढ़ो दी बेलो गोरो लेगो बोझो ईजा कबली गोरी लेगो मेवारो मल्ली ना ਮਰਨ ਬੜ ਗਿਆ ਸਮਨੋਂ ਫੇਲੀ ਵਾਇਆ ਪਾ ਗਿਆ ਗੋੜੋਣੀ ਖੈ ਗੋੜਾ ਪੁਗਉਲਾ ਦੋਈ ਨਹੀਂ ਜਾਰੇ ਗੋਲੂ ਗੁੜੇ ਕੋ करगी मैं मारिए मन दिल भोली है ਕੋਈ ਗੋੜੀ ਦੇਵੇ ਦੀ ਸ਼ਕਤੀ ਕਸਰੀ ਬਗੈ ਸਾਰਣੀ ਦੁਰਗਾੜੀ ਦਾ ਦੂਜਿਆ ਸਿਰ ਨਹੀਂ ਪਾ ಕೇಸರರೋ ನಾಮ ಸುಣಿಯೋ ಇಡೆ ಬಿಲ್ಲಾಡ ಮೈ ಕೇಸರ ಅಯ್ಯ ಐಲ್ ಮಾತಾರೆ ਮੈਂ ਸੁਣੀ ਸੁਣੀਆ ਸਮਨਾ ਪਹਿਲੀ ਭਾਵੇਂ ਹੇ ਬਾਣੀਆ ਸੱਡੜਾ ਰਨਨੀ ਵਜਵਾ ਦਾ ਸੋਦਾ ਇਨਵਾ ਉਰਦਨ ਸੁਣਿਆ ਇਨਾ ਕਸਰ ਵਾਲਾ ਇਨਾ முருகா தேவலரா பாப்படி ரக்க சரண கிஷே வாழாதே பரலாவேலாம் சரணதோ புகுங்களா கோழு பூரா கிடுது போ ਹੀ ਮੁਗਰਾ ਸਵਾਲ ਸੁਟਾਈ ਬੋਲੇ ਰਾਜੀ ਬਹਿ ਸੁਬੇ ਨਿਆ ਦੀ ਕਾਲੂੜੀ ਵਾਇਆ ਨਿਰਗਾ ਦੇਵ ਲਗਾ ਆੜਿਆ ਪਾੜਿਆ ਨਾ ਜਾ ਖੁਰਾਈ ਕੋ ਮਨ ਮਤ ਗਮਾੜਿਆ ਪੜਿਆ ਨਾ ਘੁਰਾ ਵਾਇਆ ਹੋ ਕਾਲੂੜੀ ਕਾਲਮੀ ਕਰ ਗਏ ਆਲੂਣਾ ਦੰਦਾਲਾ ਮੈਂ ਮੁਕੜਾ ਰਾਸ਼ੇ त्याला तू वाट डोक्याश रोई रहे गड़नी कहीं से लड़ा बदी रहे 大声的来。ਅਦਰੇ ਤੇ ਜਗਦੀ ਮਾਦੀ ਤਿੰਨ ਜਨ ਛੱਡ ਪਾਵਰ ਨਹੀਂ ਮਾ ആകാശകത്തിര ഉത്തര ഗംഗാസല പറഞ്ഞാളാ പറഞ്ഞാളാ ശക്തിര ഉത്തര ഗംഗായി തട ਬਾਸ਼ਾ ਬਾਸ਼ਾ ਉਧਰੇ ਰੇ ਕਾਲੂੜੀ ਰੇ ਹਰਿਆਲੀ ਵਾਇਆ ਹੋ ਜਮੇ ਲਿਲਾ ਦੇ ਸ਼ਕਤੀ ਰੇ ਕੁੰਕੂ ਪਦਮ ਰੋਟੀ ਕਾ சகதிர தள சூர शगतिय कळमी चारू पगल्यो वर भया हो कणुडी दुर्गाळी जा ਮਿਲਿਆ ਕੀ ਵਾਹ ਸਾਰਣ ਸੰਗੜੇ ਲਗਾ ਕੂ ਜਿਉ ਸੰਗ ਨਹੀਂ ਸਾਰਣ ਦਿਰੇਗਾ ਨਨਯਾ ਮਨ ਕੂ ਜਿਉ ਰੋ ਬੇਵੜਲਾ ਮਨ ਬਤਈ ਬਾ શક્તિ ને મને બેગેરી દેવે ની બગે જગે કાળુડી ને ભેગી દેવે ની ઘૂંટો છે ગો જગે દલવીડો કરી અડમલ વાળી ਸਗਦੀ ਹੋਣ ਗਿਆਨ ਸੇ dere dere garayo shole miyo shine ga ਕਾਲੂੜੀ ਵਾਲ ਕੀ ਹਾਲ ਵਲੀ ਹੋ ਜੇ ਆਮਲਾ ਸਮਲਾ ਫਾਦੇ ਪਰ ਗੁਗਦਈ ਬਾਰੇ மலரை லோழே இந்துவா மோனகபிச்சலை ਦਿਆਈ ਦੁਰਗਰ ਮਾਣ ਖਵਾਇਓ ਗਮਾ ਤੋ ਮੇਲੀ ਓੜੀ ਸੋਣੀ ਰਹੀ ਜ਼ਾ ਲੋਲੇ लळे जा तेरे पाला राजा शा तू उडा जे जरनी जो जाते शा तू उडा जे ਸਾਜਰੇ ਦਲ ਮੋਰੀ ਦੇਵਾਲ ਸੂ ਸਾ ਤੂੰ ਡਾਹੇ ਅੱਲਾ ਆਮੇ ਰਗਾ ਹੈ ਪਾਲ ਰਗ ਲਿਵੀ ਆਤਮ ਲਾਲੂ ਡੇਲੇ كلنا شكتنا كنت شكون ಕಾಲುಡಿ ಸಲಮಿರೆ ಕಳೆ ವಾಳಿಯ ਲੰਮੀ ਉਹ ਮੂੰਹ ਕੜੇ ਗਾਲੀ ਹੈ ਹੇ ਰਾਣਾ ਪਾਲੇ ਰਾਜਾ ਸ਼ਕਤੀ ਰੇ ਸਾਹਮਣੇ ਲਿਲਾੜ ਰਹਿ ਕੜੇ ਗਾਲੀ ਰੇ ਕਾਲੀ ਰੇ 在那老给这这那里要打发不给来吧呀！इन वाओर दे तोरे जाइले कितियों ना पे आदू जुगता है وكتي لقيت رينا سكتي وعلى هي كلنا شقدينا درغالي كدم مالي شقدي رو مولن بيا ਕਿਹੜੀਆਂ ਸੇ ਕਾਲੂੜੀ ਨੇ ਤੋਲ ਲੈ ਲਦੂਨੀ ਜ਼ਾਏ ਇੰਦਵਾ ਉਰ ਦੇ ਕਰਗਾ ਮਨ ਦਿਲ ਮੈਂ ਬੋਲੀ ਵਾਹ ಗಿಡಿದಿ ಗೋಡ ತೋಟೋ ಆಗೋದ ದುರ್ಗಂ ಬರ್ಲೋದೋಯ್ನ ಆರೋ ಗಡಿಯೋ ಜಯ ಜಗದಿನ್ನಿ ಖುಲ್ಲಿ ಜಾ ਕੀ ਗਿੱਧਿਆਂ ਰੋ ਵੰਡੋ ਬਾਲ ਦੋ ਤੇਰੇ ਬੇੜਾ ਦਾੜੋ ਨੇ ਕਲਾ ਕਲੂਣ ਹੈ ਪਰੇ अपने कर दुर्गा थारो एलोही ಶಗತಿನೇ ಕಾಳುಡಿನ ಕುಳ್ಳ ಶಿರ್ನ ಈಶ બિલાદુર ગાડી તારો ગેરેજ કોની એલો હાજર ઉને માકી રે દુર્ગાળીએ આલો મારે સંગડને મોરે સહા Johnny odam tna zagiri me இந்த வாருது கரகம் மனதிலுமே போலி வா ave to de tu a do zagiri ra he ave حاجة هادة وانت نزين لي على هذا ledem kunzudone zaga heli kadam mala tamba patri su bhai ਬਾਟਾ ਬਾਰਨ ਫਿਰ ਜਾ ਸੁਬਾ ਮੂੰਹ ਲਿਖ ਦੁਏ ਤਾਂਬਾ ਪਤਰੀ ਸੂ ਹੈ ਬਾਬੇ ਦੀ ਮਨਦਲੇ ਲੈ ਕਰਾਗਾ ਬੋੜੀ ਬਾ ਗਾਣੀਏ ਮਥਣੀਏ ਮਾਰੀ ਬੰਬੜਾ ਘਾਸ ਮੈਂ ਗਾਈ ਰੰਦੀ ਨਿਆ ਉਡੇ ਆਪਰੇ ਆਲੂ ਲਾ ਮੋ ਸੰਗੜਈ ਸਾਹ ઈશા હસલા હો ગડવાડો ગોડુડો હે કેવેલા દુર્ગા વેગી પાબુદી રે સંગડે ઈશા ਕਰੀਆ ਬਾਦਾਰੋ ਕੋਲੂ ਬੁਰਾ ਗਿੜਦਰੀ ਕੋ ਇਹ ਘੇ ਸ਼ਕਤੀ ਨੇ ਕੁੰਡਿਓ ਦੀ ਰਾਜੋਇ ਨੇ ਗੱਡਵਾੜੇ આ ભવાની રમગી હાય ને અરે બાવે દી શકતી કે જો આ રમે રે ગડવાડે મોણા કે ભાયા હે પાલે રાજો પાગડા સુંદર સાથે સાતુડા છે ਨਿਉ ਸਦ ਸਾ ਤੂੰ ਡਾਹੇ ਲਾ ਲਾ ਸੜੇ ਦੀ ਗੁੰਡਿਓ ਦੀ ਓ ਗੜਵਾੜੇ ਕੋਲੜੇ ਗਾਰੇ ਗਾਇੜੇ ਮਲਰੇ ਜਮਨੜਾ ਗਾਡੋ ਡੋਸ਼ੇ શક્તિ હરનાટો દિયો સૂરજ બાબર તીજા હરનાટમ શક્તિ રળગી બેકુટો ਪੀੜੀਓ ਰੇ ਆਦੁਰ ਗਾਲਿਓ ਕਬਰੋ ਖਣ ਹੈ ਨੇ ਬੜੇ ਦਾਦਾ ਦਰਜਾ ਖੁਰਾ ਨਹੀਂ ਖੋਰ ਦੇ ਜਗਾ ਹੈ ਚਾਰਣੀ ਮਾਰ ਲਾਇਨੇ ਬੂਠੀਆ ਬੱਕਰੀਆਂ ਦੀ ਮਾਰੇ ಗಮ್ಮಯ ದೋಳಿರೆ ದಾಟ ಹಾಳೋದೇ ਠਾਗਾਲੀ ਰਾਂਡੇ ਕਰ ਗਈ ਮਾਰੂ ਠਾਗੋਈ ਜ਼ਾ ਦੁਰਗਾ ਹੈ ਖਾਲੋ ਮੈਂ ਬਰਦਾ ਮਰਵਾਲੋ 자리 갈라이자 ਦੀ ਕਈ ਬਤਾ ਮਨ ਕਸਰ ਮੇ ਗੁਣ ਨੇ ਯੋ ਗਣੀ ਅਰੇ ਮਾਲੀ ਕਾਲੂੜੀ ਮੈਂ ਗਣਾ ਗੁਣ ਨਹੀਂ ਆਇਓ ਗਣੀ ਲੈ ਗਾ ਅਰੇ જગતી ને ધૂપ ખેવા ગુગળ્યો ઈ ડીંગડિયા ડીંગડિયા બજાવ જંગી ડોલે જગા હે કેસર ને 得了这个的奖赛。ಅಯ್ಯಣ ಮರವಾಳ ಅಂದ ಲಂಕಾ ಮೇ ದೇವ ಅಪ ನಿಜರ ಪಾಶ ਆ ਰਤ ਲੈ ਭੂਰੀ ਆ ਸ਼ਾਹ ਹਰਿਆਣਾ ਹੈ ਦਸ਼ਮੇ ਦੇਵ ਆਪ ਨਿਜ਼ਰਾਂ ਰਹਿ ਪਏ ਉਠੇ ਸਰਦੀ ਦੀ ਕੁੰਡਾਲੀ ਬੈ ਦੀਏ ਮੰਦਵਾ ਵਾਇਆ ਹੋ ਬੈ ਆਭੇ ਨਾਲੀ ਮੇ ਦੇਵੋ ਨਿਜਰਾ ਪੈਸ਼ਾ ਉਠੇ ਜਰਤੀਓ ਦੀਜੇ ਬੂਰਾ ਮੁੰਡਾਰੀ ਗਾਡਰੀ ਆਹੋ தந்தடோ கேரளம் உள்ள முருதுருவாடி மா உதிரி மாநகபத்தில் துரகா பக்கடி லாலூடேலே Medine ve Fatime Allah. Kaluri ni deula kutan shakola. करेगी मन दिल में बोली बा ਬੋਲੀਏ ਬਾਬਾ ਸਕਦੀਏ ਪਾਤੀ ਮੰਦੀ ਨਹੀਂ ਜਾਵੇ ਨੀ ਖੂਟੋਂ ਛੇ ਖੂਲਾ ਅਰੇ ಕಾಡುಡಿ ಸಗಲ ಕೊಡು ಗಿಡದಿ ਬਦਲਾ ਦਲ ਮਹਾਰੀ ਦੇ ਵਾਵੇ ਦੀ ਮੁਗੀ ਹੋਇਣੇ ਕੋਇਲਿਆ ਬਾਠਣ ਰੇ ਮਾ ਬਗਲਾਰੀ ਜ਼ੋਨਾ गणपती मे मोठा गजबाई नाही हे मोठ्या दरती मे दे गिया मोठा गजबाई नाही ਆਈਣ ਕੋਇਲਿਆ ਬਾਟਣ ਰੇ ਮਹਾਰਾ ਮਾਲਣਿਓ ਕਿਹੜਾ ਗੁੰਦੋ ਤੇ ਸਿਰ ਰਹੀ ਸਾਰੇ ਕਿਹੜੇ ਗੁਦੋਏ ਭੁੱਲੋ ਹਰੀ ਭੁਲੇ ਮਹਾਰਾ ਗੁੰਦੋਨੀ ਬਾਟਲ ਦਾ ਮਿਰਗਾ ਨੈਣਾ ਰੇ ਭੋਲੋ ਰੇ ਭੁੱਲੂ ਮਾਲਾ ਬਾ ਬਾਮਣ ਰੇ ਲੜੇ ਨਿਓ ਤੋੜਾ ਦੇਵ ਮਨ ਭੁਲੋਰੀ ਭੁਲੇ ਮਾ من دلب عليها بابا ولاره بالا ديره گوند دو آکاری اکای دو تالی آرا ہے لزمن دیورا شیر را شورا گوند آکارا آکا بھایا દુર્ગાળી રતન મેં ખંચકી કાળી રે ઇન્દ પતા રાજાજી જાય જો હોય ને કોયલિયા પાઠણ રહે દુર્ગા કાળ મીની ਫੁੱਲੋਈ ਘਰ ਥੜੀਆਂ ਨਾਲ ਲਿਤਮਣ ਦੇਵ ਨੇ ਖੈ Yeah.